ਬਾਲਕ ਕੇ ਮਹਾਤਮਾ ਸਨ ਉਹਨਾਂ ਨੇ ਇਸ ਤਰ੍ਹਾਂ ਫਰਿੱਦੀ ਲਾਈ ਤੇ ਵੇਖਿਆ ਵੀ ਥੁੱਕਾ ਕਿਉਂ ਹੋਏ ਤੋਂ ਨਾ ਆਖਿਆ ਉਹ ਆ ਆਲਣ ਦੇ ਵਿੱਚ ਇੱਕ ਆਖਿਰ ਤਕਨ ਦੀ ਹੱਡੀ ਆ ਕੇ ਧਰੀ ਇਹਨੇ ਤੇ ਉਹਦੀ ਕਿਰਪਾ ਨਾਲ ਇਹ ਪਿੱਪਲ ਜਿਹੜਾ ਇਸ ਉਹਨਾਂ ਨੇ ਉਹ ਹੱਡੀ ਵਿੱਚੋਂ ਕੱਢ ਲਈ ਉੱਤੇ ਚੜ ਕੇ ਤੇ ਲਾ ਲਿਆ ਉਹਨੂੰ ਪੀ ਕੇ ਨਾ ਤੇ ਪੁੜੀ ਵੀ ਬਣਾ ਕੇ ਤੇ ਆਪਣੇ ਆਸਣ ਦੇ ਥੱਲੇ ਧਰ ਕਨਿਆ ਪੜਨ ਆਉਂਦੀ ਏ ਸਬਕ ਲੈਣ ਆਉਂਦੀ ਆ ਜਦੋਂ ਉਸਨੇ ਵੇਖਿਆ ਅੱਜ ਤੇ ਮੈਂ ਵਿਦਿਆ ਲੈ ਪੜਨ ਵਾਸਤੇ ਆਈਆਂ ਤੇ ਵੇਖਿਆ ਕਿ ਜੋ ਸੰਤ ਆਪਣੀ ਜਗ੍ਹਾ ਤੇ ਹਾਜ਼ਰ ਨਹੀਂ ਆ ਸੰਤ ਕਿਤੇ ਵਿਚਰਨ ਵਾਸਤੇ ਚਲੇ ਗਿਆ ਕਲਿਆ ਵੀ ਅੱਜ ਸੰਤ ਇੱਥੇ ਨਹੀਂ ਕਿੱਥੇ ਗਿਆ ਉਹ ਆਥਣ ਦੇ ਕੋਲ ਬਹਿ ਗਈ 5 10 15 20 ਮਿੰਟ ਦਾ ਮਿੰਟ ਇੰਤਜ਼ਾਰ ਕੀਤਾ ਦਾ ਘੰਟਾ ਆਪੇ ਹੁਣੇ ਸੰਤ ਆਉਂਦੇ ਨੇ ਹੁਣੇ ਸੰਤ ਆਉਂਦੇ ਨੇ ਪਰ ਸੰਤਾਂ ਦੀ ਮੌਜ ਖੜੇ ਕਿੱਧਰ ਚਲੇ ਗਿਆ ਹਵਾ ਦਾ ਝੋਕਾ ਆਇਆ ਉਹ ਸੰਤਾਂ ਦਾ ਆਸਰ ਜਿਹੜਾ ਸੀ ਨਾ ਉਹ ਥੋੜਾ ਜਿਹਾ ਉਹਨਾਂ ਦਾ ਪੱਲਾ ਜਿਹੜਾ ਸੀ ਉਹ ਪੁੱਠਾ ਹੋ ਗਿਆ ਜਦੋਂ ਆਸਰ ਪੁੱਠਾ ਹੋ ਗਿਆ ਤੇ ਉਹ ਜਿਹੜੀ ਅੱਗੇ ਤੱਕਣ ਪੁੱਛਦੀ ਹੱਡੀ ਸੀ ਨਾ ਜਿਸ ਦਾ ਉਸ ਲੜਕੀ ਨੂੰ ਨਹੀਂ ਸੀ ਪਤਾ ਉਹ ਨਾ ਪੀ ਕੇ ਤੇ ਪੂੜੀ ਬਣਾ ਕੇ ਆਸਰ ਦੇ ਥੱਲੇ ਧਰੀ ਹੋਈ ਸੀ ਉਸ ਬੀਬੀ ਨੇ ਵੇਖਿਆ ਵੀ ਇਹ ਕੀ ਹੈ ਉਸ ਨੇ ਜਦੋਂ ਖੋਲੀ ਤੇ ਆਂਦੇ ਨੇ ਮੁੰਨਿਓ ਜੋਗੀ ਤੇ ਪੀਛੇ दारू ਦਾ ਕੋਈ ਪਤਾ ਨਹੀਂ ਹੁੰਦਾ ਕੀ ਹੈ ਨਹੀਂ ਫਿਰ ਮੂੰਹ ਬਣਾ ਦਿਓ ਕੀ ਪਤਾ ਪੰਡਤ ਹੈ ਜੱਟ ਹੈ ਨਾਈ ਹੈ ਛੀਂਬਾ ਹੈ ਜਮਾਰ ਹੈ ਕੌਣ ਹੈ ਤੇ ਪੀੜਿਓ दारू ਉਹਦਾ ਵੀ ਪਤਾ ਲੱਗਦਾ ਵੀ ਇਹ ਕੀ ਹੈ ਕੀ ਨਹੀਂ ਉਹਨੂੰ ਫੇਰ ਵੇਖਣ ਵਾਸਤੇ ਹਰ ਇੱਕ ਸਿਆਣਾ ਆਦਮੀ ਚੁਟਕੀ ਫੜ ਕੇ ਜ਼ਬਾਨ ਤੇ ਧਰਦਾ ਹੈ ਇਤਿਹਾਸ ਲਿਖਿਆ ਉਸ ਬੀਬੀ ਨੇ ਖੋਲ ਕੇ ਨਾ ਪੂਰੀ ਤੇ ਐਸੇ ਤਰ੍ਹਾਂ ਚੁਟਕੀ ਫੜ ਕੇ ਨਾ ਤੇ ਜਦੋਂ ਜ਼ਬਾਨ ਤੇ ਧਰੀ ਨਾ ਤੇ ਉਹਦਾ ਬਕਬਕਾ ਜਿਹਾ ਸਵਾਦ ਆਇਆ ਤੇ ਉਸ ਬੀਬੀ ਨੇ ਉਹ ਚੁਟਕੀ ਜਿਹੜੀ ਸੀ ਨਾ ਆਖਿਰ ਕਰਪੁਸ਼ ਦੀ ਹੱਡੀ ਉਹ ਖਾ ਜਦੋਂ ਉਸ ਖਾ ਲਈ ਆਹ ਕੰਨਿਆ ਨੂੰ ਗਰਭ ਹੋ ਗਿਆ ਰਾਜੇ ਨੇ ਵੇਖਿਆ ਵੀ ਮੇਰੀ ਕੰਨਿਆ ਜਿਹੜੀ ਆ ਇਸ ਵਕਤ ਗਰਭਵਤੀ ਹੋ ਗਈ ਆ ਉਹਨੂੰ ਇਹ ਸ਼ੱਕ ਪਿਆ ਸਾਰਾ ਕਸੂਰ ਸੰਤਾਂ ਦਾ ਜਿਹੜਾ ਰੱਬ ਵਰਗਾ ਤੇ ਪ੍ਰਭ ਸ਼ੋਤਰੀ ਪ੍ਰਭ ਦੇ ਇਸ ਦੀ ਮਹਾਤਮਾ ਸੀ ਉਹਦੇ ਤੇ ਸ਼ੱਕ ਪੈ ਗਿਆ ਰਾਜੇ ਰਾਜੇ ਨੇ ਆਖਿਆ ਇਹ ਸਾਰਾ ਕਸੂਰ ਸੰਤਾਂ ਦਾ ਸੰਤਾਂ ਦੀ ਬਿਸਤੀ ਕੀਤੀ ਗਈ ਨਿਰਦੋਸ਼ ਸੰਤ ਦੀ ਬਿਸਤੀ ਕੀਤੀ ਗਈ ਮਾਰ ਗੁਟਾਈ ਕੀਤੀ ਗਈ ਤੇ ਮਾਰ ਗੁਟਾਈ ਕਰਕੇ ਤੇ ਉਹਨੂੰ ਆਖਿਆ ਮੇਰੇ ਦੇਸ਼ ਚ ਨਿਕਲ ਸੰਤਾ ਆਖਿਆ ਉਹ ਮੈਂ ਕੰਮ ਕੀਤਾ ਨਹੀਂ ਤੇ ਮੈਨੂੰ ਇੰਨਾ ਦੁੱਖ ਮਿਲਿਆ ਸੰਤਾਂ ਨੂੰ ਗੁੱਸਾ ਫੜਾ ਗਿਆ ਤੇ ਸੰਤਾਂ ਨੇ ਸ਼ਰਾਫ ਦੇ ਦਿੱਤਾ ਕਹਿੰਦਾ ਜਾ ਰਾਜਾ ਤੇਰੀ ਪਰਜਾ ਤੇ ਬੱਬਲ ਦਾ ਮੀਂਹ ਪੈ ਗਿਆ ਤੇ ਤੇਰੀ ਪਰਜਾ ਸਾਰੀ ਸੜ ਕੇ ਮਰ ਗਈ ਫਿਰ ਬੱਬਲ ਦਾ ਮੀਂਹ ਪਿਆ ਅੱਗ ਵਰੀ ਆਕਾਸ਼ ਵਿੱਚੋਂ ਤੇ ਪਰਜਾ ਹਾਹਾਕਾਰ ਕਰਕੇ ਤੇ ਸੜ ਕੇ ਉਹਦੀ ਬੜੀ ਮਰ ਉੱਥੇ ਫਿਰ ਮਹਾਤਮਾ ਨੇ ਦੋਹਰਾ ਲਿਖਿਆ ਉਹਨਾਂ ਲਿਖਿਆ ਅਕਿਰਤ ਕਰਾ ਕਰਨ ਪੁਰਸ਼ ਜੀ ਨੇ ਘਟੀ ਨੇ ਕੀ ਕੰਮ ਕੀਤਾ ਪਹਿਲਾ ਪੇਪਰ ਫਸਾਇਆ ਫਿਰ ਕੰਨਿਆ ਨੂੰ ਕਲੰਕਿਤ ਕੀਤਾ ਫਿਰ ਸੰਤਾਂ ਦੀ ਫਿਰਤੀ ਕਰਾਈ ਜਾਂ ਫਿਰ ਰਾਜੇ ਦਾ ਰਾਜ ਨਾ ਰਾਜ ਨਾ ਸੇਵਾ ਜਿੱਥੇ ਇੱਕ ਹੱਡੀ ਗਈ ਆ ਕੇ ਪਕਾਂਦੀ ਉੱਥੇ ਨਾ ਉਹ ਪੱਤਰ ਪਾ ਦਿੰਦੀ ਆ ਜਿੱਥੇ ਸੰਜੀ ਮੇਰੇ ਵਰਗਾ ਸਾਰਾ ਕੇ ਪਕਾਣ ਚਲਾ ਜਾਏਗਾ ਉੱਥੇ ਜੀ ਕਰਦਾ ਇੱਕ ਹੱਡੀ ਨੇ ਨਾ ਫਤੂਰ ਪਾ ਦਿੱਤਾ ਤੇ ਨਾ ਸੁੱਖ ਦਿੱਤਾ ਦੁਨੀਆ ਨੂੰ ਤੇ ਇੱਥੋਂ ਤੱਕ ਸਮਝੋ ਉਸ ਨੇ ਗੱਲ ਕਰਾ ਦਿੱਤੀ ਉਹ ਜਿੱਥੇ ਸਾਰਾ ਕਿਤ ਕਣ ਸਿਰ ਤੋਂ ਲੈ ਕੇ ਪੈਰਾਂ ਤੱਕ ਸਿੱਖ ਦੀ ਸ਼ਕਲ ਵਿੱਚ ਹਿੰਦੂ ਦੀ ਸ਼ਕਲ ਵਿੱਚ ਮੁਸਲਮਾਨ ਦੀ ਸ਼ਕਲ ਵਿੱਚ ਵੈਰਾਗੀ ਦੀ ਸ਼ਕਲ ਵਿੱਚ ਸੰਤ ਦੀ ਸ਼ਕਲ ਵਿੱਚ ਬਾਹਰੋਂ ਵੇਖ ਹੋ ਤਾਰਿਆਂ ਦੇ ਅੰਦਰੋਂ ਕੇ ਤਾਂ ਘਰ ਬਣ ਕੇ ਜਿੱਥੇ ਚਲਾ ਜਾਗਾ ਦੁਨੀਆ ਦਾ ਉੱਥੇ ਕੀ ਉਹ ਮਾਰ ਉਤਾਰਾਂਗੇ ਸੱਚਾ ਨਾਸ ਕਰ ਦੇਗਾ ਹੋਰ ਨਾ ਤਾਂ ਜਦੋਂ ਇਸੇ ਤਰ੍ਹਾਂ ਦੇ ਪਾਪ ਦੁਨੀਆ ਤੇ ਹੋ ਗਿਆ ਇਸੇ ਤਰ੍ਹਾਂ ਦੀ ਉਪਦਰਵ ਹੋ ਗਿਆ ਗੁਰੂ ਨਾਨਕ ਜੀ ਆਏ ਗੁਰੂ ਗੋਬਿੰਦ ਸਿੰਘ ਜੀ ਆਏ ਗੁਰੂ ਨਾਨਕ ਸਿੰਘ ਸੰਦੇ ਪਾਤਸ਼ਾਹ ਨੇ ਫਿਰ ਇਹਨਾਂ ਨੂੰ ਕੱਢਿਆ ਉਹਨਾਂ ਗੱਲਾਂ ਵਿੱਚੋਂ ਸਿੱਖਾਂ ਨੂੰ ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੋਂ ਬਾਅਦ ਫਿਰ ਉਹ ਤਰ੍ਹਾਂ ਦੇ ਸਿੱਖ ਹੋ ਗਿਆ ਆਪਣਾ ਬੰਦੇ ਪ੍ਰਯੰਤ ਬੇਅੰਤ ਸਿੰਘ ਥੀਏ ਜੋਉ ਸੋ ਐਸ ਚਾਲ ਖੇ ਚਲੇ ਬਾਬੇ ਬੰਦੇ ਤੱਕ ਸਿੱਖ ਚਲੇ ਜਾ ਤਨੇਮ ਕਰਦੇ ਸਨ ਮੁਆਫ ਰੱਖਣਾ ਗੁਰਬਾਣੀ ਵਿੱਚ ਇੱਕ ਪੰਕਤੀ ਆਉਂਦੀ ਹੈ ਉਹ ਕਹਿੰਦੇ ਨੇ ਫਰੀਦ ਦੀ ਜ਼ਬਾਨੀ ਕਦਾ ਬੇਨਵਾਜ਼ਾ ਕੁੱਤਿਆ ਬੇਗਮਾਜ ਨੂੰ ਕੀ ਲਿਖਿਆ ਕੁੱਤਾ ਇਹ ਨਾ ਪਲੀ ਰੀਤ ਕਦੀ ਚੱਲ ਨਾ ਆਏ ਪੰਜੇ ਵਕਤ ਮਸੀਤ ਜੇ ਬੇਨਮਾਜ਼ ਨੂੰ ਕੁੱਤਾ ਆਖਿਆ ਗਿਆ ਤੇ ਜਿਹੜੇ ਸਿੱਖ ਪੰਜ ਬਾਈ ਦਾ ਵੇਤਨ ਨਹੀਂ ਕਰਦੇ ਉਹਨਾਂ ਨੂੰ ਕੀ ਆਖਿਆ ਗਿਆ ਹੋਵੇਗਾ ਆਪਣੇ ਅੰਦਰ ਝਾਤੀ ਤੇ ਮਾਰੋ ਹਿੰਦੂਆਂ ਦਾ ਇਹ ਕੰਮ ਹੈ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਆਪਣੇ ਧਰਮ ਸਾਰ ਪੜੋ ਅੱਜ ਕੱਲ ਹਿੰਦੂਆਂ ਦਾ ਵੀ ਸਮਝੋ ਚੌਕਾ ਚੁੱਕਿਆ ਵਿਚਾਰੇ ਦਾ ਬ੍ਰਾਹਮਣ ਤਾਂ ਖਾਸ ਕਰ ਨਖਿੱਧ ਹੋ ਗਿਆ ਨੇ ਸਵੇਰੇ ਉੱਠਣਾ ਨਹੀਂ ਅੱਗੇ ਬ੍ਰਾਹਮਣੋਂ ਲੋਕੀ ਮੱਥੇ ਦੇਖਦੇ ਸਨ ਆਓ ਪੰਡਤ ਜੀ ਮਹਾਰਾਜ ਹੁਣ ਜੇ ਬ੍ਰਾਹਮਣ ਮੱਥੇ ਲੱਗ ਜਾ ਤਾਂ ਜਾ ਕੇ ਛਿੱਤਰ ਝਾੜ ਛੱਡ ਕਿਉਂ ਆਪਣਾ ਕੰਮ ਛੱਡ ਗਿਆ ਬ੍ਰਾਹਮਣ ਦਾ ਕਰਮ ਹੈ ਸਵੇਰੇ ਉੱਠ ਕੇ ਸ਼ਰਾਰ ਕਰੇ ਛੇ ਕਰਮ ਨੇ ਬ੍ਰਾਹਮਣ ਦੇ ਵਿਦਿਆ ਪੜ੍ਹਨੀ ਵਿਦਿਆ ਪੜਾਣੀ ਦਾਨ ਲੈਣਾ ਦਾਨ ਦੇਣਾ ਯੱਗ ਕਰਨਾ ਤੇ ਯੱਗ ਕਰਾਉਣਾ ਸਵੇਰੇ ਉੱਠ ਕੇ ਗਾਇਤਰੀ ਇਹਨਾਂ ਨੂੰ ਮੈਂ ਨਾ ਇੱਕ ਮੰਤਰ ਜਿਹਨਾਂ ਦਾ ਗਾਤਰੀ ਇਹਨਾਂ ਨੂੰ ਇਹ ਨਹੀਂ ਜੇ ਯਾਦ ਹੋ ਤੇ ਗਾਲੀ ਹੀ ਛੋਟਾ ਜਿਹਾ ਮੰਤਰ ਹੈ ਕੋਈ ਬੜਾ ਵੱਡਾ ਵੀ ਨਹੀਂ ਓਮ ਭੂਰਵਾ ਸਵਾ ਤਤਸਵ ਤਰਵਰੇਨਿਯੰ ਵਰਗੋ ਅਧੀ ਮਹੀ ਦੀ ਯੋ ਨਾ ਪ੍ਰਜੋਦਿਆ ਇਹ ਗੁਰੂ ਮੰਤਰ ਹੈ ਇਹ ਵੀ ਨਹੀਂ ਆਈ ਕੱਲ ਪੰਡਤਾਂ ਨੂੰ ਯਾਦ ਮਨੁੱਖ ਇੱਕ ਪੰਡਤ ਮਿਲਿਆ ਤੇ ਉਹਦੇ ਨਾਲ ਗੱਲਬਾਤ ਹੋ ਗਈ ਤੇ ਮੈਂ ਆਖਿਆ ਪੰਡਤ ਜੀ ਮਾਸ ਨਾ ਖਾਇਆ ਕਰੋ ਕਹਿੰਦਾ ਕਿਉਂ ਮੈਂ ਸ਼ਾਸਤਰ ਦਾ ਗੁਨਾਹ ਕੰਮ ਕਰ ਰਹੇ ਸੀ ਇਹ ਕੰਮ ਕਰਦੇ ਕੀ ਗੱਲ ਹੋਈ ਕਹਿੰਦਾ ਅੱਜ ਕੱਲ ਪੰਡਤਾਂ ਦਾ ਕਰਮ ਹੀ ਹੋਰ ਹੋ ਗਿਆ ਤੂੰ ਦੱਸ ਕੀ ਹੋ ਗਿਆ ਨਵਾਂ ਸ਼ਾਸਤਰ ਬਣਿਆ ਅੱਜ ਕੱਲ ਮਸਾ ਵੀ ਮੈਨੂੰ ਵੀ ਦੱਸ ਦੇ ਕਹਿੰਦਾ ਅੱਜ ਕੱਲ ਪੰਡਤ ਉਹ ਹੈ ਮਸਲਾ ਨੂੰ ਮਾਸ ਖਾਵੇ ਅਗਾਬ ਜੀ ਨੂੰ ਕੁੱਕੜ ਅੱਗੇ ਪਿੱਛੇ ਆਂਡੇ ਪੀਵੇ ਜੋ ਬਾਮਣ ਦਾ ਪੁੱਤਰ ਮਾ ਫੜੇ ਨੂੰ ਤੇਰਾ ਹੋਏ ਇਹ ਬਾਮਣ ਦਾ ਕੰਮ ਰਹਿ ਗਿਆ ਬ੍ਰਾਹਮਣ ਦਾ ਨਾਮ ਹੈ ਰਹਿਮਨ ਜਿਹਦਾ ਮਨ ਬ੍ਰਹਮਾ ਬ੍ਰਹਮ ਦੇ ਵਿੱਚ ਵਿਚਰਦਾ ਹੈ ਜਿਹੜਾ ਇੰਨਾ ਉੱਚਾ ਹੈ ਅਗਰ ਅਸੀਂ ਬ੍ਰਹਮ ਦੇ ਬ੍ਰਹਮ ਦੇ ਦਰਸ਼ਨ ਕਰਨੇ ਹੋਣ ਤਾਂ ਸਾਂ ਤੇ ਦੇਸ਼ ਕਦੇ ਵੀ ਜਾਓ ਅਜੇ ਉਹਨਾਂ ਦਾ ਸਰੀਰ ਹੈ 100 ਸਾਲ ਦੇ ਹੋ ਗਏ ਹਨ ਮੇਰੇ ਵਿਦਿਆ ਗੁਰੂ ਪਰਮ ਸਤਕਾਰਯੋਗ ਸੰਤ ਸ੍ਰੀਮਾਨ ਸੰਤ ਜਗਤ ਸਿੰਘ ਜੀ ਮਹਾਰਾਜ ਵਾਲੀ ਵਾਲੇ ਜਿਹੜੇ ਮਲੇਰਕੋਟ ਦੇ ਨਾਲ ਚੱਲ ਪਿੰਡ ਹੈ ਉੱਥੇ ਰਹਿੰਦੇ ਨੇ ਜਿਸ ਤਰ੍ਹਾਂ ਦੇ ਮਾਂ ਦੇ ਪੇਟ ਚੋਂ ਆਏ ਨੇ ਇਸੇ ਤਰ੍ਹਾਂ ਸਮਝੋ ਹਾਂ ਇੱਕ ਵੇਫਰ ਤੋਂ ਦੂਰ ਹੋ ਕੇ ਉਹਨਾਂ ਨੇ ਇਸ ਸੰਸਾਰ ਤੋਂ ਚਲੇ ਇਹਨਾਂ ਉੱਚਾ ਬ੍ਰਾਹਮਣ ਸਾਨੂੰ ਕੋਈ ਨਹੀਂ ਮਿਲਦਾ ਜਿੰਨਾ ਉਹਨਾਂ ਦਾ ਜੀਵਨ ਉੱਚਾ ਹੈ ਉੱਚਾ ਜੀਵਨ ਹੀ ਹੋਇਆ ਕਰਦਾ ਹੈ ਜਨਮ ਨਹੀਂ ਜਾਏ ਕਿ ਸ਼ੂਦਰ ਸੰਸਕਾਰ ਵਿੱਚ ਉੱਚੇ ਜਨਮ ਤੋਂ ਹਰ ਇੱਕ ਇਨਸਾਨ ਸ਼ੂਦਰ ਹੈ ਬ੍ਰਾਹਮਣ ਵੀ ਉਸ ਰਸਤੇ ਆਉਂਦਾ ਹੈ ਸ਼ੂਦਰ ਵੀ ਉਸ ਰਸਤੇ ਆਉਂਦਾ ਹੈ ਵੈਸ਼ੀ ਉਸ ਰਸਤੇ ਆਉਂਦਾ ਹੈ ਲੇਕਿਨ ਸੰਸਕਾਰਾਂ ਤੋਂ ਜੁੜ ਬਾਹਰ ਆ ਕੇ ਜਿਹੋ ਜਿਹਾ ਸੰਸਕਾਰ ਕਰੇਗਾ ਉਸੇ ਤਰ੍ਹਾਂ ਦਾ ਉਹ ਹੋ ਜਾਏਗਾ व्यास ही कौन था ब्राह्मण था खोज करो ਕੌਣ ही कौन था नीच या था जिन्हां बाबत ਇਹ ਲਿਖਿਤ ਦਾ ਸ਼ੁਭ ਸੌਮਯ ਮੂਰਤੀ ਤੇਜੋ ਨਿਧਾਨ ਹੋ ਅਨ੍ਯ ਭਾਨੂ ਜੋ ਭਾਸਮਾਨ ਗਿਆਨ ਸਸਤ ਸਧਰਮ ਧਾਮ ਭਗਵਾਨ ਵਿਆਸ ਤੁਮ ਕੋ ਪ੍ਰਣਾਮ ਭਗਵਾਨ ਦਾ ਦਰਜਾ ਉਹਨਾਂ ਨੂੰ ਦਿੱਤਾ ਗਿਆ ਕਿਉਂ ਦਿੱਤਾ ਗਿਆ ਕਰਮ ਕਰਕੇ ਜਿਹੜਾ ਕਰਮ ਕਰਾਂਗੇ ਉਸੇ ਤਰ੍ਹਾਂ ਦਾ ਇਨਸਾਨ ਹੋ ਜਾਏਗਾ ਝੜਕੇ ਦੀ ਦੁਕਾਨ ਖੋਲੋ ਹਾਂ ਤੇ ਕੀ ਆਖਣਗੇ ਤੁਹਾਨੂੰ ਲੋਕ ਝਟਕਾਈ ਹਲਵਾਈ ਦੀ ਦੁਕਾਨ ਖੋਲੋ ਤੇ ਲੋਕ ਆਖਣਗੇ ਹਲਵਾਈ ਜਿਹੜੀ ਦੁਕਾਨ ਖੋਲੋਗੇ ਜਿਹੜਾ ਕੰਮ ਕਰੋਗੇ ਉਸ ਤਰ੍ਹਾਂ ਦਾ ਤੁਹਾਡਾ ਨਾਮ ਪੈ ਜਾਏ ਸੋ ਇਸ ਵਾਸਤੇ ਜਿਹੋ ਜਿਹਾ ਅਸੀਂ ਕਰਮ ਕਰਾਂਗੇ ਉਸੇ ਤਰ੍ਹਾਂ ਦੇ ਜਦੋਂ ਵੇਖਿਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਸਿੱਖ ਜੀ ਫੋਕਾ ਕੱਢੇ ਸਨ ਫੇਰ ਉੱਥੇ ਆ ਕੇ ਖੱਜ ਹੋ ਗਿਆ ਨੇ ਸਿੱਖ ਦੀ ਉਹ ਸਿਫਤ ਸੀ ਪਰ ਪਿਆ ਮਾਤ ਪਿਆ ਭਗਨੀ ਲਖਿਆ ਕਰੇ ਬੀਆ ਦੇ ਹੇਰ ਕੀਆ ਹੀ ਆ ਨਾ ਚੁਰਾਣੇ ਥੇ ਪਾ ਕੇ ਪ੍ਰਣ ਸਰਨਾ ਕਾ ਸਦੀਪ ਦੇ ਹਰਣ ਹਰਣ ਤੇ ਕੇ ਮਰਨ ਪਛਾਣੇ ਥੇ ਜਾਗ ਤੇ ਭਰੋਸਾ ਪੂਰਾ ਗੁਰੂ ਕਰਤਾਰ ਪਰ ਨਿਜ ਕਰਨੀ ਕੋ ਕੋ ਨਿਕੋ ਨਾਹਕਾਰ ਖਾਣ ਥਿਓ ਨਾਮ ਕੇ ਜਪਈਆ ਦੇਵ ਤੇਵ ਕੇ ਚਲਈਆ ਹਰ ਗਿਆਨ ਦਾਨ ਦਈਆ ਸਿੰਘ ਛਾਣੇ ਦਾ ਬਰਾਣੇ ਅਮਰ ਕਰੋ ਸਿੱਖ ਖੋਦੇ ਸਾਂ ਤੇ ਰੋਜ਼ ਪੜਦੇ ਨਹੀਂ ਤੁਸੀਂ ਚਾ ਲਾਂਗੇ ਉਠ ਨਾਮ ਜਪ ਚਾ ਲਾਂਗੇ ਵੱਡਾ ਚਾਰ ਕਲੰਬਲਾ ਚਾਲ ਮਨ ਹੁੰਦਾ ਪ੍ਰਕਾਸ਼ ਵੱਡਾ ਝਾਲ ਚੁਲੰਬ ਲੈ ਉਹਦਾ ਪ੍ਰਕਾਸ਼ ਤੋਂ ਪਹਿਲਾਂ ਭਾਵ ਅਮਰਤ ਵੇਲੇ ਚੁਲੰਬ ਲੈ ਚੁਲੰਬ ਲੈ ਚੁਲੰਬ ਮੈਨੂੰ ਦਾ ਚੁੱਭੀ ਮਾਰਨੀ ਆਪ ਬਣੇ ਹੁੰਦਾ ਜਲ ਜਲ ਦੇ ਵਿੱਚ ਚੁਬੀ ਮਾਰੋ ਫੜਾ ਕੇ ਅਸੀਂ ਸ਼ਰਾਰ ਕਰੋ ਤੇ ਸਿੱਖਾਂ ਨੂੰ ਤੇ ਅੱਜ ਕੱਲ ਸਮਝੀ ਇੱਕ ਵਾਰੀ ਮੈਂ ਉੱਥੇ ਧੂਰੀ ਗੱਡੀ ਸਾਡੀ ਖਰਾਬ ਹੋ ਗਈ ਉਹ ਮੈਂ ਵੀ ਉੱਥੇ ਬੈਠਾ ਤੇ ਦੋ ਮੁੰਡੇ ਬਾਹਰ ਪਲੇਟਫਾਰਮ ਤੇ ਖਲੋ ਕੇ ਗੱਲਾਂ ਕਰਨ ਇੱਕ ਜਣਾ ਕਹਿੰਦਾ ਅੱਜ ਪਤਾ ਕਿੰਨੀ ਤਰੀਕ ਹੈ ਉਹ ਆਂਦਾ 21 ਆ 21 ਆਂਦਾ ਅੱਜ ਕੀ ਤਰੀਕ ਹੈ ਜਾਹੋ ਕਹਿੰਦਾ ਮੈਂ ਪਹਿਲੀ ਤਰੀਕ ਦਾ ਘਾਟਾ ਲਊ ਅੱਜ ਦੇ ਹੁਣੇ ਮੈਂ ਜਾ ਕੇ ਮੈਂ ਕਿਹਾ ਸ਼ਾਬਾਸ਼ ਤੇਰੇ ਮਾਂ ਦੇ ਪਿਓ ਦੇ ਉਹ ਜਿਹੜਾ ਤੇਰਾ ਹੁੰਦੇ ਨਹਾਉਂਦਾ ਹੀ ਨਹੀਂ ਪਰ ਸ਼ਾਬਾਸ਼ ਤੇਰੇ ਜਿਹਦੇ ਹੁਕਮ ਇਹ ਹੈ ਕਿ ਜਾ ਲਾਗੇ ਉਠ ਨਾਮ ਜਪ ਦੇ ਸਵਾਸਰ ਆਰਾਧ ਤੇ ਕਾਇਆ ਤੁਝੇ ਨਾ ਵਿਆਪਈ ਨਾਨਕ ਮਿਟੈ ਬਾਤ ਅਮਰ ਤੇ ਉੱਠ ਕੇ ਤੇ ਚੁੰਮੀ ਮਾਰ ਕੇ ਸ਼ਨਾ ਕਰ ਇੱਕ ਵਾਰੀ ਮੈਨੂੰ ਕਰਾਚੀ ਭੇਜਿਆ ਮੇਰੇ ਸਤਿਗੁਰੂ ਪ੍ਰਤਾਪ ਸਿੰਘ ਜਾਂ ਪਤਾ ਸਤਿਗੁਰੂ ਪ੍ਰਤਾਪ ਉੱਥੇ ਰਤਨ ਗੁਰਦੁਆਰੇ ਡੇਰਾ ਲੱਗਾ ਤੇ ਤਿੰਨ ਚਾਰ ਸਰੀਰ ਥਾਂ ਮੈਂ ਤੇ ਹਨਾਮ ਸਿੰਘ ਰੋਡਸ ਤੇ ਨਰਵੈਰ ਤੇ ਭਗਤ ਸਿੰਘ ਮਾਛੀ ਵਾਲਾ ਚਾਰ ਸਰੀਰ ਥਾਂ